ਤੁਰਦਾ ਪੈ ਦੁਨੀਆ ਤੂੰ ਆਲਮ ਦਾ ਸਰਦਾਰ ਹਰ ਵਿੱਚ ਖਾਕ ਰਵਾਗ ਰੋਂਦਨ ਤੁਲ ਹੁਬਦਾਰ ਤੁਰਦਾ ਪੈ ਦੁਨੀਆ ਤੂੰ ਆਲਮ ਦਾ ਸਰਦਾਰ ਤੂੰ ਫਿਰਦੇ ਲੋਕਾਂ ਕੋ ਪਾਗਲੇ ਸਨਵਾਇਆ ਹਰ ਕੂਫੇ ਦਾ ਵਸਦਾ ਸੁਨਨ ਵਸੀਅਤ ਆਇਆ रो रो करेदुनिया तूं आलमदा सरदार सारे चाक रा कंदे پہ पै تو عالم دا سردار